ਪਰਮ ਸਤਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸਿੰਘ ਜੀ ਆਪੋ ਆਪਣੀ ਮਨਵਿਰਤੀ ਇਕਾਗਰ ਕਰਨ ਵਾਸਤੇ ਰਸਨਾ ਪਵਿੱਤਰ ਕਰਨ ਲਈ ਇੱਕ ਵਾਰ ਸਾਰੇ ਜਣੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਵਾਰੀ ਫੇਰ ਸਾਰੇ ਜਣੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਕੈਸਾ ਸੁਹਾਵਣਾ ਸਮਾਂ ਬਣਿਆ ਹੈ ਸ੍ਰੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਤੱਖ ਦਰਸ਼ਨ ਹੋ ਰਹੇ ਨੇ ਤੇ ਆਪ ਜੀ ਨੇ ਦੇਖਿਆ ਕਿ ਇਹ ਸਾਲ ਜਦੋਂ ਤੋਂ ਚੜਿਆ ਸ੍ਰੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਿੰਨੀ ਬਖਸ਼ਿਸ਼ ਕੀਤੀ ਹੈ ਕਿੰਨੀ ਵਾਰੀ ਆ ਕੇ ਸਾਨੂੰ ਇੱਥੇ ਦਰਸ਼ਨ ਦਿੱਤੇ ਹਨ ਸਾਧ ਸੰਗਤ ਜੀ ਜੋ ਸ੍ਰੀ ਸਤਗੁਰੂ ਜੀ ਦੇ ਦਰਸ਼ਨਾਂ ਦਾ ਲਾਭ ਆਪ ਉਠਾ ਰਹੇ ਹੋ ਇਸ ਦੀ ਕੋਈ ਕੀਮਤ ਨਹੀਂ ਪਾ ਸਕਦਾ ਤੇ ਇਸ ਦੇ ਨਾਲ ਨਾਲ ਆਪ ਜੀ ਨੇ ਰਾਗੀ ਸਿੰਘਾਂ ਤੋਂ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ ਰਹੇ ਹੋ ਸਾਡੇ ਪੰਥ ਦੇ ਮਹਾਨ ਪ੍ਰਚਾਰਕ ਜਥੇਦਾਰ ਸ੍ਰੀਮਾਨ ਸੰਤ ਸੇਵਾ ਸਿੰਘ ਜੀ ਹੁਣਾਂ ਤੋਂ ਜੋ ਆਪ ਜੀ ਨੇ ਪ੍ਰਚਾਰ ਦਾ ਪ੍ਰਵਾਹ ਜੋ ਗਿਆਨ ਦੀ ਗੰਗਾ ਸਰਵਣ ਕੀਤੀ ਹੈ ਉਸ ਦੇ ਬਾਰੇ ਮੈਂ ਕੁਝ ਨਹੀਂ ਆਖ ਸਕਦਾ ਉਹ ਤੁਸੀਂ ਸਭ ਜਾਣਦੇ ਹੋ ਕਿ ਸ੍ਰੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਤੇ ਕਿੰਨੀ ਕਿਰਪਾ ਹੈ ਤੇ ਕਿਸ ਤਰੀਕੇ ਦੇ ਨਾਲ ਉਹ ਪ੍ਰਚਾਰ ਕਰਦੇ ਹਨ ਉਸ ਦਾ ਸਵਾਦ ਅਲੱਗ ਹੈ ਤੇ ਉਸ ਦੀ ਮਿਸਾਲ ਅਸੀਂ ਕੀ ਦੇ ਸਕਦੇ ਹਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਅਰਜ ਕਰਨ ਲੱਗੇ ਹਾਂ ਪ੍ਰਸੰਗ ਅਰਜ ਕਰਨ ਲੱਗੇ ਹਾਂ ਪ੍ਰੇਮ ਦੇ ਬਾਰੇ ਦੇ ਵਿੱਚ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਲਿਖਦੇ ਹਨ ਕੇ ਕਹਾ ਭਇਓ ਜੋ ਦਉ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸ ਸੋ ਬੈਸ ਬਤਾਇਓ ਸਾਚ ਕਹੋ ਸੁਨ ਲੇਹੋ ਸਭੈ ਜਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਸੱਚੇ ਪਾਤਸ਼ਾਹ ਜੀ ਆਖਦੇ ਹਨ ਕਿ ਜਗਿਆਸੂ ਕਰਮ ਕਿਹੋ ਜਿਹਾ ਵੀ ਕਰੇ ਪਰ ਜਿੰਨਾ ਚਿਰ ਉਸ ਦੇ ਅੰਦਰ ਹਿਰਦੇ ਦੇ ਅੰਦਰ ਪ੍ਰੇਮ ਦੀ ਕਣੀ ਨਹੀਂ ਹੈਗੀ ਉਹ ਕੋਈ ਵੀ ਕਰਮ ਜਿਹੜਾ ਹੈ ਉਹ ਥਾਏ ਨਹੀਂ ਪੈਂਦਾ ਔਰ ਪ੍ਰੇਮ ਦਾ ਮੁੱਲ ਕੀ ਹੈ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨੇ ਸਵਾਲ ਕੀਤਾ ਕਿ ਪ੍ਰੇਮ ਦਾ ਮੁੱਲ ਕੀ ਹੈ ਕਿ ਬਹੁਤੇ ਪੈਸੇ ਦੇ ਕੇ ਪ੍ਰੇਮ ਖਰੀਦਿਆ ਜਾ ਸਕਦਾ ਹੈ ਤਾਂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ ਰਾਵਣ ਹੁਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ ਜੇ ਇਸ ਪ੍ਰੇਮ ਦਾ ਮੁੱਲ ਬਹੁਤੇ ਪੈਸੇ ਦੇ ਕੇ ਜਾਂ ਬਹੁਤਾ ਪਦਾਰਥ ਦੇ ਕੇ ਤਾਰਿਆ ਜਾ ਸਕਦਾ ਤੇ ਰਾਵਣ ਕੋਈ ਕੰਗਾਲ ਨਹੀਂ ਸੀ ਉਸ ਦੇ ਪਾਸ ਬਹੁਤ ਪੈਸਾ ਸੀ ਪਰ ਉਸ ਨੇ ਇਸ ਦਾ ਮੁੱਲ ਸਿਰ ਕੱਟ-ਕੱਟ ਕੇ ਦਿੱਤਾ ਇਸ ਤੋਂ ਵੀ ਅੱਗੇ ਸਿਰ ਦੇਣਾ ਬੜਾ ਸੌਖਾ ਹੈ ਸਾਧ ਸੰਗਤ ਜੀ ਮੰਨ ਦੇਣਾ ਇਸ ਤੋਂ ਵੀ ਔਖਾ ਹੈ ਪਰ ਗੁਰਬਾਣੀ ਵਿੱਚ ਲਿਖਿਆ ਹੈ ਕੰਚਨ ਸਿਉ ਪਾਈਐ ਨਹੀਂ ਤੋਲ ਮਨ ਦੇ RAM ਲਿਆ ਹੈ ਮੋਲ RAM ਦਾ ਮੁੱਲ ਸੋਨੇ ਨਾਲ ਨਹੀਂ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਰਜਾਇਆ ਉਹਨਾਂ ਦੇ ਬਾਰੇ ਦੇ ਵਿੱਚ ਕੁਝ ਵਿਚਾਰ ਆਪ ਜੀ ਦੇ ਸਾਹਮਣੇ ਰੱਖਣੇ ਹਨ ਅੰਮ੍ਰਿਤਸਰ ਦਾ ਜ਼ਿਲ੍ਹਾ ਪਿੰਡ ਚੰਬਾ ਉਥੋਂ ਦੀ ਸਾਧ ਸਿੰਘ ਜੀ ਮਾਈ ਦਾਨੀ ਹੋਈ ਹੈ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਉਸ ਮਾਈ ਦਾ ਜੀਵਨ ਇਹ ਕੋਈ ਐਸੀ ਗੱਲ ਨਹੀਂ ਕਿ ਸ੍ਰੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਤੋਂ ਕੋਈ ਵਿਤਕਰਾ ਨਹੀਂ ਕੋਈ ਮਾਈ ਹੋਵੇ ਚਾਹੇ ਭਾਈ ਹੋਵੇ ਜਿਸ ਨੇ ਗੁਰਮੰਤਰ ਦੀ ਦਾਤ ਲੈ ਕੇ ਉਸ ਦਾ ਅਭਿਆਸ ਕੀਤਾ ਹੈ ਉਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘਰੋਂ ਬਿਨਾਂ ਵਿਤਕਰੇ ਤੋਂ ਗਿਆਨ ਮਿਲਦਾ ਹੈ ਜੋ ਗਿਆਨ ਸਤਿਗੁਰੂ ਜੀ ਬਖਸ਼ਦੇ ਹਨ ਉਹ ਬਿਨਾਂ ਵਿਤਕਰੇ ਤੋਂ ਵੱਡੇ ਛੋਟੇ ਦੇ ਦੇਖਣ ਤੋਂ ਬਿਨਾਂ ਮਾਈ ਭਾਈ ਦੇ ਦੇਖਣ ਤੋਂ ਬਿਨਾਂ ਸਭ ਨੂੰ ਇੱਕੋ ਜਿਹਾ ਗਿਆਨ ਪ੍ਰਾਪਤ ਹੁੰਦਾ ਹੈ ਪਰ ਸ਼ਰਤ ਇਹ ਹੈ ਜਗਿਆਸੂ ਉਸ ਦਾ ਅਭਿਆਸ ਕਰੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨੇ ਇਸ ਮਾਈ ਦਾਨੀ ਬਾਰੇ ਅਰਜ ਕਰਨ ਲੱਗੇ ਹਾਂ ਉਸ ਮਾਈ ਦਾਨੀ ਦੇ ਜਵਾਨੀ ਦੇ ਸਮੇਂ ਇੱਕ ਪੁੱਤਰ ਹੋਇਆ ਤੇ ਬਾਅਦ ਦੇ ਵਿੱਚ ਪਤੀ ਚੜਾਈ ਕਰ ਗਿਆ ਉਹ ਜੋ ਇੱਕ ਪੁੱਤਰ ਸੀ ਉਹ ਸ਼ਰੀਕਾਂ ਦੀ ਨਿਗਾਹ ਦੇ ਵਿੱਚ ਉਹਨਾਂ ਦੀ ਜ਼ਮੀਨ ਦਾ ਸ਼ਰੀਕ ਸੀ ਇਸ ਕਰਕੇ ਉਹਨਾਂ ਨੇ ਜ਼ਮੀਨ ਦੇ ਲਾਲਚ ਦੇ ਵਿੱਚ ਆ ਕੇ ਉਸ ਮਾਈ ਦਾਨੀ ਦੇ ਪੁੱਤਰ ਨੂੰ ਕਤਲ ਕਰਵਾ ਦਿੱਤਾ ਮਾਈ ਦਾਨੀ ਦੇ ਮਨ ਦੀ ਅਵਸਥਾ ਸਿੱਖ ਦੇ ਮਨ ਦੀ ਅਵਸਥਾ ਦਾ ਪਤਾ ਕਰਨਾ ਹੋਵੇ ਤੇ ਕੀ ਪਹਿਚਾਣ ਹੈ ਸਾਧ ਸੰਗਤ ਜੀ ਜਥੇਦਾਰ ਜੀ ਨੇ ਵਰਣਨ ਕੀਤਾ ਸੀ ਗੁਰਬਾਣੀ ਦੇ ਵਿੱਚ ਤੁਕਾਂ ਆਉਂਦੀਆਂ ਹਨ ਕਿ ਸਿੱਖ ਦੇ ਮਨ ਦੀ ਅਵਸਥਾ ਦਾ ਪਤਾ ਤਦ ਲੱਗਦਾ ਹੈ ਜਦੋਂ ਸਿੱਖ ਦੇ ਉੱਤੇ ਦੁੱਖ ਜਾਂ ਸੁੱਖ ਪੈਂਦਾ ਹੈ ਜੇ ਦੁੱਖ ਤੇ ਸੁੱਖ ਦੇ ਸਮੇਂ ਪ੍ਰਾਣੀ ਅਡੋਲ ਰਹਿੰਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਗੁਰੂ ਨੂੰ ਮਿਲਿਆ ਹੋਇਆ ਹੈ ਸੋ ਜਿਸ ਵੇਲੇ ਮਾਈ ਦਾਨੀ ਦਾ ਪੁੱਤਰ ਸ਼ਰੀਕਾ ਨੇ ਕਤਲ ਕਰਵਾਇਆ ਉਸ ਵੇਲੇ ਪੁਲਿਸ ਦੇ ਕਰਮਚਾਰੀ ਪਿੰਡ ਆਏ ਉਹਨਾਂ ਆ ਕੇ ਮਾਈ ਦਾਨੀ ਨੂੰ ਆਖਿਆ ਕਿ ਮਾਤਾ ਤੂੰ ਉਹਨਾਂ ਦਾ ਬਿਆਨ ਦੇ ਉਹਨਾਂ ਦੇ ਖਿਲਾਫ ਜਿਨ੍ਹਾਂ ਨੇ ਤੇਰੇ ਪੁੱਤਰ ਨੂੰ ਕਤਲ ਕਰਵਾਇਆ ਹੈ ਅਸੀਂ ਉਹਨਾਂ ਨੂੰ ਸਜ਼ਾ ਦੇਵਾਂਗੇ ਮਾਈ ਦਾਨੀ ਨੇ ਜਵਾਬ ਦਿੱਤਾ ਕਿ ਮੇਰੇ ਸਤਗੁਰ ਨੇ ਮੈਨੂੰ ਮੇਰਾ ਪੁੱਤਰ ਬਖਸ਼ਿਆ ਸੀ ਤੇ ਮੇਰੇ ਸਤਗੁਰ ਨੇ ਮੇਰਾ ਪੁੱਤਰ ਲੈ ਲਿਆ ਹੈ ਮੈਂ ਕਿਹਦੇ ਖਿਲਾਫ ਬਿਆਨ ਦੇਵਾਂ ਸਾਰੀ ਕਾਰ ਮੇਰੇ ਸਤਗੁਰ ਦੇ ਹੁਕਮ ਵਿੱਚ ਹੋ ਰਹੀ ਹੈ ਮੈਂ ਕੋਈ ਕਿਸੇ ਦੇ ਖਿਲਾਫ ਬਿਆਨ ਨਹੀਂ ਦੇਣਾ ਜਿਨ੍ਹਾਂ ਸ਼ਰੀਕਾ ਨੇ ਪੁੱਤਰ ਨੂੰ ਕਤਲ ਕਰਵਾਇਆ ਸੀ ਜਿਸ ਵੇਲੇ ਉਹ ਪੁੱਤਰ ਦਾ ਪਾਠ ਦਾ ਭੋਗ ਪਾਇਆ ਤਾਂ ਉਹਨਾਂ ਸ਼ਰੀਕਾ ਨੂੰ ਵੀ ਸੱਦ ਕੇ ਪ੍ਰਸ਼ਾਦਾ ਛਕਾਇਆ ਮਾਈ ਨੇ ਹੱਥੀਂ ਜਦੋਂ ਸ਼ਰੀਕਾ ਨੇ ਮਾਤਾ ਦੇ ਮਨ ਦੀ ਅਵਸਥਾ ਇਹ ਦੇਖੀ ਕਿ ਜਿਸ ਦਾ ਅਸੀਂ ਇੰਨਾ ਬੁਰਾ ਤੱਕਿਆ ਹੈ ਉਸ ਦੇ ਮਨ ਵਿੱਚ ਸਾਡੇ ਪ੍ਰਤੀ ਰਤੀ ਭਰ ਵੀ ਨਫ਼ਰਤ ਨਹੀਂ ਤਾਂ ਸਾਧ ਸੰਗਤ ਜੀ ਉਹ ਵੀ ਮਾਈ ਦੇ ਇਸ ਉੱਚੇ ਆਦਰਸ਼ ਜੀਵਨ ਤੋਂ ਸਿੱਖਿਆ ਲੈ ਕੇ ਸਿੱਖ ਬਣੇ